ਭਰੀਏ ਹੱਥ ਪੈਰ ਤਨ ਦੇ ਭਰੀਏ ਹੱਥ ਪੈਰ ਤਨ ਦੇ ਸਾਡੇ ਹੱਥ ਪੈਰ ਤਨ ਹੀ ਮੈਲੀ ਹੋ ਜਾਂਦੀ ਹੈ ਭਰ ਜਾਂਦੀ ਹੈ ਭਰੀਏ ਨਾਲ ਮਲੀਨ ਹੋ ਜਾਂਦੀ ਹੈ ਹੁੰਦੇ ਹੀ ਨੇ ਪਾਣੀ ਧੋਤਾ ਉਤਰ ਸਕੇ ਉਹ ਜਿਹੜੀ ਮਿੱਟੀ ਘੱਟਾ ਹੁੰਦਾ ਹੈ ਲੱਗਦਾ ਹੈ ਪਾਣੀ ਨਾਲ ਧੋ ਲੈਣੇ ਆ ਲੈ ਜਾਂਦੀ ਹੈ ਧੋਦੇ ਹੀ ਆ ਮੂਤ ਪਲੀਤੀ ਕੱਪੜ ਹੋਏ ਦੇ ਸਾਹ ਮੂਨ ਲਈਏ ਉਹ ਤੋਂ ਮੂਤ ਪਲੀਤੀ ਕੱਪੜ ਕੱਪੜੇ ਨੂੰ ਪਿਸ਼ਾਬ ਲੱਗ ਜਾਂਦਾ ਬੱਚੇ ਲੈਟਨ ਕਰ ਦਿੰਦੇ ਨੇ ਪਲੀਤ ਹੋ ਜਾਂਦਾ ਸਾਬਣ ਧੋ ਲੈਣੇ ਫਿਰ ਕੱਪੜਾ ਆਪਾਂ ਵਰਤ ਲੈਣੇ ਫਿਰ ਕਿਹੜਾ ਸੜ ਦਿੰਦੇ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਨਾਲ ਐਵੇਂ ਇਹ ਮਤ ਹੁਕਮ ਦਾ ਵਿਰੋਧ ਕਰਕੇ ਬਲੀਨ ਹੋ ਜਵੇ ਹੁਕਮ ਦਾ ਵਿਰੋਧ ਕਰਕੇ ਮਤ ਮਲੀਨ ਹੁੰਦੀ ਹੈ ਪਾਪਾਂ ਦੇ ਸੰਗ ਦਾ ਮਤਲਬ ਹੈ ਹੁਕਮ ਦਾ ਪਾਣਾ ਜਦੋਂ ਮਿੱਠਾ ਨਹੀਂ ਲੱਗਦਾ ਮਤ ਮਲੀਨ ਹੋ ਜਾਂਦੀ ਹੈ ਜੇ ਤਾਂ ਪਾਣਾ ਸਾਨੂੰ ਚੰਗਾ ਨਹੀਂ ਲੱਗਦਾ ਮਤ ਮਲੀਨ ਹੋ ਜਾਂਦੀ ਹੈ ਜੇ ਪਾਣਾ ਮਿੱਠਾ ਲੱਗਾ ਤਾਂ ਅਸੀਂ ਨਾਮ ਮੰਗਣ ਦੇ ਹੱਕਦਾਰ ਹਾਂ ਡਿਜ਼ਰਵ ਉਹ ਹੈ ਆਦਮੀ ਨਾਮ ਮੰਗਣ ਦਾ ਜਿਹੜਾ ਜਿਹਨੂੰ ਪਾਣਾ ਮਿੱਠਾ ਲੱਗਦਾ ਹੋਵੇ ਤਾਂ ਕਿ first deserve and then desire ਨਾਮ ਮੰਗਣ ਦੇ ਹੱਕਦਾਰ ਉਹ ਆਦਮੀ ਨੇ ਉਦੋਂ ਆਸੀ ਜਦੋਂ ਸਾਨੂੰ ਨਾਮ ਮਿੱਠਾ ਲੱਗਦਾ ਹੋਵੇ ਜਿੰਨਾ ਚਿਰ ਬਾਣਾ ਮਿੱਠਾ ਨਹੀਂ ਲੱਗਦਾ ਨਾਮ ਤੁਹਾਨੂੰ ਨਾ ਤੁਸੀਂ ਮੰਗੇ ਨਹੀਂ ਸਕਦੇ ਨਾ ਮਿਲਣਾ ਤੱਕ ਪਾਸੇ ਰਿਹਾ ਹੱਕਦਾਰ ਹੀ ਨਹੀਂ ਕਰਦੇ ਰਹੋ ਨਾ ਸਿੱਖਾਂ ਨੂੰ ਸਿੱਖੀ ਦਾ ਨਾਮ ਦਾ ਡਿਜ਼ਰਵ ਹੋ ਤੁਸੀਂ ਮੰਗਣ ਦੇ ਆ ਨਹੀਂ ਆਦਮੀ ਦਾ ਹਰੇਕ ਆਪਣੇ ਸੇਵਾ ਥੋੜੀ ਮੰਗਣ ਬਹੁਤਾ ਤੇ ਸੁਭਾਅ ਹੈ ਆਦਮੀ ਮੰਗਦਾ ਉਹ ਚੀਜ਼ ਹੈ ਜਿਹਦਾ ਹੱਕਦਾਰ ਵੀ ਨਹੀਂ ਇਹ ਤਾਂ ਇਹਦਾ ਸੁਭਾਅ ਹੈ ਪਰ ਫਿਰ ਕੀ ਫਾਇਦਾ ਹੈ ਜੇ ਸੁਭਾਅ ਪ੍ਰਗਾਹ ਜੋ ਨਹੀਂ ਹੈ ਜੀ ਜਮਲ ਦੀ ਨਾਮ ਮਿਲੂਗਾ ਉਹਨੂੰ ਸੱਚ ਮਿਲਦਾ ਹੈ ਸੰਤੋਖੀਆਂ ਨੂੰ ਮਿਲਦਾ ਸੰਤੋਖੀ ਪਹਿਲਾਂ ਹੋਣਾ ਪੈਂਦਾ ਸੰਤੋਖੀ ਹੋ ਜਾਓ ਸੱਚ ਮਿਲ ਜੂਗਾ ਜੇ ਸੰਤੋਖੀ ਆ ਬਾਣੇ 'ਚ ਰਹਿ ਕੇ ਬਾਣੇ ਬਿਨਾ ਸੰਤੋਖ ਨਹੀਂ ਹੁੰਦਾ ਜਿਹਨੂੰ ਬਾਣਾ ਮਿੱਠਾ ਲੱਗਦਾ ਉਹ ਨਾਮ ਮੰਗ ਸਕਦਾ ਉਹਨੂੰ ਨਾਮ ਮਿਲ ਸਕਦਾ ਫਿਰ ਵੀ ਮੰਗੇ ਤੇ ਹੀ ਮਿਲਦਾ ਹੈ ਸੰਤੋਖੀ ਨੂੰ ਬਿਨਾ ਮੰਗੇ ਤੇ ਫਿਰ ਵੀ ਨਹੀਂ ਮਿਲਦਾ ਜੇ ਨਹੀਂ ਮੰਗਦਾ ਹੰਕਾਰ ਹੈ ਮੈਂ ਸੰਤੋਖੀ ਹੋ ਗਿਆ ਮੈਨੂੰ ਆਪੇ ਮਿਲੂ ਉਹ ਦੇਖਦੇ ਨੇ ਵੀ ਹੰਕਾਰ ਹੈ ਹੰਕਾਰ ਦਾ ਨਹੀਂ ਕਿਤੇ ਕੀ ਪਤਾ ਹੋਵੇ ਮੰਗਣਾ ਹੀ ਬਹੁ ਮੰਗਿਆ ਹੀ ਆ ਭਗਤਾਂ ਨੇ ਹਾਂਜੀ ਇਹ ਮਤ ਪਾਪਾਂ ਕੇ ਸੰਗ ਉਹ ਧੋਪਾ ਨਾਮੇ ਕਰਾਂਗੇ ਉਹ ਵੀ ਦੋਤੀ ਜਾਂਦੀ ਹੈ ਮਤ ਵੀ ਦੋਤੀ ਜਾਂਦੀ ਹੈ ਨਾਮੇ ਕਰੰਗ ਕਿਵੇਂ ਹਰ ਜਸ ਕਰਨਾ ਪਾਣੇ ਚੱਲਣ ਨਾਲ ਪਾਣੇ ਚੱਲਣ ਨਾਲ ਨਾਮ ਦਾ ਰੰਗ ਚੜ ਜਾਂਦਾ ਹੈ ਹੁਕਮ ਦੇ ਵਿੱਚ ਰਹਿਣ ਨਾਲ ਹੁਕਮ ਦਾ ਰੰਗ ਚੜ ਜਾਂਦਾ ਹੈ ਨਾਮ ਦਾ ਰੰਗ ਜੜ ਜਾਂਦਾ ਸੁਭਾਅ ਬਦਲ ਜਾਂਦਾ ਨਾਮ ਦੇ ਰੰਗ ਦਾ ਸੁਭਾਅ ਬਦਲਿਆ ਪਹਿਲਾਂ ਮਾਇਆ ਦਾ ਰੰਗ ਚੜਿਆ ਹੈ ਲੋਭ ਦਾ ਰੰਗ ਚੜਿਆ ਹੈ ਨਾ ਸੁਭਾਅ ਨੂੰ ਪਹਿਲਾਂ ਲੋਭ ਦਾ ਰੰਗ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਬ ਰੰਗਾਏ ਸਰੀਰ ਕਰਕੇ ਲੋਭ ਦਾ ਰੰਗ ਚੜਿਆ ਹੋਇਆ ਜੇ ਨਾਮ ਨਾਲ ਜੁੜ ਜੂਗਾ ਫਿਰ ਸੱਚ ਦਾ ਰੰਗ ਜੜ ਜੂਗਾ ਹੁਣ ਝੂਠ ਦਾ ਚੜਿਆ ਹੋਇਆ ਮਾਇਆ ਦਾ ਹਾਂਜੀ ਉੰਨੀ ਪਾਪੀ ਆਖਣ ਨਾ ਹੈ ਇਹ ਪੁੰਨ ਪਾਪ ਹੈਗਾ ਉਹਨੇ ਪਾਪੀ ਜਿਹੜੇ ਆਦਮੀ ਨੇ ਪੁੰਨ ਪਾਪ ਨੂੰ ਮੰਨਣ ਵਾਲੇ ਨੇ ਜਿਹੜੇ ਕਰਮ ਰੋਸ ਨੂੰ ਮੰਨਣ ਵਾਲੇ ਨੇ ਉਹ ਇਹ ਗੱਲ ਨਾ ਸਮਝਦੀ ਉਹ ਕਹਿੰਦੇ ਨੇ ਜਿਹੜੇ ਪਾਪ ਉਤਰਦੇ ਨੇ ਦਾਨ ਕਰਨੋਂ ਉਤਰਦੇ ਨੇ ਪਰ ਇਹ ਮਤ ਪਾਪਾਂ ਕੇ ਸੰਗ ਤੋਂ ਨਾਮਾ ਕਰਮ ਕਹਿੰਦੇ ਨੇ ਉਹ ਕਹਿੰਦੇ ਨੇ ਪਾਪ ਪੁੰਨ ਨਾਲ ਉਤਰਦੇ ਨੇ ਨਾਮ ਨਾਲ ਨਹੀਂ ਪਾਪਾਂ ਨੂੰ ਪੁੰਨ ਬੈਲੈਂਸ ਕਰਦੇ ਨੇ ਪਾਪ ਹੋ ਕੇ ਪੁੰਨ ਕਰੋ ਬੈਲੈਂਸ ਹੋ ਜੂ ਗੁਰਬਾਣੀ ਕਹਿੰਦੀ ਨਹੀਂ ਹੁੰਦਾ ਨਾਮ ਨਾਲ ਹੋ ਉਹ ਕਹਿੰਦੇ ਪੁੰਨ ਨਾਲ ਹੋ ਇੱਥੇ ਆ ਕੇ ਮਤਭੇਦ ਹੈ ਇਹ ਗੱਲ ਨਹੀਂ ਸਮਝ ਰਹੇ ਮਿਸ਼ਨਰੀ ਵਾਲੇ ਪੁੰਨੀ ਲਾਭ ਦਾ ਮਤਲਬ ਹੈ ਪੁੰਨ ਕਰਨ ਵਾਲੇ ਹੈ ਪੁੰਨੀ ਦਾ ਅਰਥ ਪਾਪੀ ਪਾਪ ਕਰਨ ਵਾਲੇ ਹੁੰਦੇ ਪਾਪ ਬੁਰਾ ਪਾਪੀ ਕੋ ਪਿਆਰਾ ਪੁੰਨੀ ਲਵ ਜਿਹੜਾ ਆਇਆ ਪੁੰਨੀ ਪਾਪੀ ਆਖਣ ਨਾ ਹੈ ਪੁੰਨ ਕਰਨ ਵਾਲੇ ਮੰਨਣ ਵਾਲੇ ਪੁੰਨ ਹੁੰਦਾ ਹੈ ਪਾਪ ਹੁੰਦਾ ਹੈ ਉਹ ਮੰਨਦੇ ਨੇ ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹਮਰੇ ਬਸ ਨਹੀਂ ਇੱਥੇ ਆ ਕੇ ਗੁਰਬਾਣੀ ਦਾ ਉਹਨਾਂ ਦਾ ਭੇਜ ਜਿਹੜੀਆਂ ਮਨਮਤਾਂ ਨੇ ਉਹ ਪੁੰਨ ਪਾਪ ਨੂੰ ਮੰਨਦੀਆਂ ਨੇ ਗੁਰਬਾਣੀ ਨਹੀਂ ਮੰਨਦੀ ਜੇ ਪੁੰਨ ਪਾਪ ਅਸੀਂ ਕਰ ਸਕਦੇ ਹਾਂ ਤਾਂ ਹੁਕਮ ਦਾ ਫਿਰ ਕੋਈ ਚੀਜ਼ ਇਹ ਨਾ ਹੋਈ ਪਰਮੇਸ਼ਰ ਦੇ ਹੁਕਮ ਨੂੰ ਤੋਂ ਖਿਲਾਫ ਹੋ ਕੇ ਅਸੀਂ ਕੁਝ ਕਰ ਸਕਦੇ ਹਾਂ ਜੇ ਨਹੀਂ ਕਰ ਸਕਦੇ ਫਿਰ ਪੁੰਨ ਪਾਪ ਕਿਵੇਂ ਹੋਇਆ ਉਹ ਮੰਨਦੇ ਨੇ ਹੁਕਮ ਨੂੰ ਵੀ ਮੰਨਦੇ ਨੇ ਪਾਪ ਨੂੰ ਵੀ ਅਸਲ ਕਿਉਂ ਬਣਾਇਆ ਉਹਨਾਂ ਨੇ ਉਹਨਾਂ ਨੇ ਤਾਂ ਉਹ ਜਿਹੜਾ ਪੁੰਨ ਹੀ ਪਾਪ ਨੂੰ ਬੈਲੈਂਸ ਕਰ ਸਕਦੇ ਨੇ ਉਹਨਾਂ ਨੇ ਆਪਣਾ ਕਮਿਸ਼ਨ ਬਣਾਇਆ ਸੀ ਪਾਪ ਕੀਤੇ ਨੇ ਸਾਨੂੰ ਕਰੋ ਦਾਨ ਫੇਰ ਕਰਕੇ ਆ ਜਾਓ ਫੇਰ ਕਰ ਜਿਓ ਦਾਨ ਇਸ਼ਨਾਨ ਕਰਕੇ ਉਹਨਾਂ ਦਾ ਆਪਣਾ ਧੰਦਾ ਬਣਾਇਆ ਸੀ ਇਹ ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾਉਣਾ ਉਹਨਾਂ ਨੇ ਉਹ ਬਣਾਉਣਾ ਹੀ ਪੈਣਾ ਸੀ ਉਹਨੇ ਕਿਹਾ ਇਧਰ ਪਾਪ ਹੈ ਇਧਰ ਪੁੰਨ ਹੈ ਪਾਪ ਦੇ ਖਿਲਾਫ ਪੁੰਨ ਹੁੰਦਾ ਇਧਰਲੇ ਪਾਲਣੇ ਪਾਪ ਆਏ ਨੇ ਇਧਰਲੇ ਪੁੰਨ ਪਾ ਦੋ ਬੈਲੈਂਸ ਹੋ ਜੀ ਘਰ ਨੂੰ ਚਲੇ ਆਇਓ ਗੰਗਾ ਦੇ ਇਸ਼ਨਾਨ ਨਾ ਕੇ ਤੇ ਫਿਰ ਅਗਲੇ ਸਾਲ ਫੇਰ ਆ ਜਿਓ ਜਿਹਨੇ ਪਾਪ ਦੱਸ ਦਿਓ ਵੀ ਇਹਨੇ ਕੀਤੇ ਨੇ ਅਸੀਂ ਦੱਸ ਦਾਂਗੇ ਇਹਨੇ ਪੁਰਨ ਨਾਲ ਭਾਈ ਬੈਲੈਂਸ ਸੋ ਜਾਣਗੇ ਸਾਨੂੰ ਇੱਥੇ ਪੂਜ ਪੂਜਿਓ ਘਰ ਨੂੰ ਚਲੇ ਜਾਓ ਉਹਨਾਂ ਦਾ ਧਰਮ ਨਹੀਂ ਸੀ ਧੰਦਾ ਸੀ ਉਹ ਸਾਡੇ ਦੱਸਿਆ ਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਹੋਵੇ ਧੋਤੀ ਜਾ ਸਕਦੀ ਹੈ ਨਾਮ ਨਾਲ ਪੁੰਨ ਦੀ ਲੋੜ ਨਹੀਂ ਰਹੀ ਅਸਲ 'ਚ ਹੁਕਮ 'ਚ ਚੱਲਣਾ ਹੀ ਪੁੰਨ ਹੈ ਹੁਕਮ ਦਾ ਵਿਰੋਧ ਕਰਨਾ ਜੇ ਪਾਪ ਹੈ ਤਾਂ ਹੁਕਮ ਚੱਲਣਾ ਪੁੰਨ ਜਿਹੜਾ ਹੁਕਮ ਚੱਲਦਾ ਉਹਦੇ ਆਪੇ ਧੋਤੇ ਜਾਣੇ ਨੇ ਪਾਪ ਪਿਛੇ ਧੋਤੇ ਨਹੀਂ ਜਾਣੇ ਹੈ ਫਿਰ ਵੀ ਧੋਤੇ ਨਹੀਂ ਜਾਂਦੇ ਪਿਛਲੇ ਔਗਣ ਬਖਸ਼ਲਾ ਧੋਤੇ ਨਹੀਂ ਜਾਣੇ ਬਖਸ਼ੇ ਜਾਣੇ ਹਾਂ ਬਖਸ਼ੇ ਜਾਣੇ ਤੋ ਅੱਗੇ ਨੂੰ ਪਾਪ ਹੋਣਾ ਨਹੀਂ ਪਿਛਲੇ ਬੈਲੈਂਸ ਨਹੀਂ ਹੋਣੇ ਉਹ ਵੀ ਬਖਸ਼ੇ ਜਾਣੇ ਜੇ ਗਾਹਾਂ ਨੂੰ ਪਾ ਪਾਣਾ ਮਿੱਠਾ ਹੀ ਲੱਗਦਾ ਚਲਾ ਗਿਆ ਪਿਛਲੇ ਤੁਹਾਡੇ ਕਾਟਾ ਮਾਰ ਜਾਣੇ ਕਾਗਜ਼ ਪੜਦੇ ਨੇ ਨਾਨਕ ਕਾ ਲੇਖਾ ਪਟਿਆ ਤੋਤੇ ਫਿਰ ਵੀ ਨਹੀਂ ਜਾਣੇ ਇਤੇ ਹਾਲੇ ਧੋਪੇ ਕਹਿ ਕੇ ਪਹਿਲੀ ਸਟੇਜ ਦੇ ਵਿੱਚ ਉਹਨੂੰ ਦਰਵਾਜ਼ਾ ਦਿੱਤਾ ਦਰਵਾਜ਼ਾ ਦੇ ਦਿੱਤਾ ਪਹਿਲੀ ਸਟੇਜ ਕਹਿ ਕੇ ਉਹ ਧੋਤੇ ਜਾਣਗੇ ਕੋਈ ਗੱਲ ਨਹੀਂ ਆ ਜਾ ਤੂੰ ਇੱਧਰ ਆ ਕਹਾਂ ਜਾ ਕੇ ਦੱਸਣਗੇ ਇਹ ਗੱਲ ਥੋੜੀ ਹੁੰਦੇ ਹੈ ਕਦੇ ਉੰਨੀ ਪਾਪੀ ਆਖਣ ਨਾ ਹੈ ਧੋਤੇ ਹੀ ਗਏ ਜੇ ਪੁੱਛੇ ਗਏ ਬਖਸ਼ੇ ਤਾਂ ਜਾਣੇ ਹੀ ਨੇ ਉਹ ਬਖਸ਼ੇ ਹੀ ਜਾਣੇ ਨੇ ਇਹ ਨਹੀਂ ਹੋ ਸਕਦਾ ਨਾ ਬਖਸ਼ੇ ਜਾਣ ਬਖਸ਼ੇ ਜੇ ਤੋਤੇ ਗਏ ਹਾਂਜੀ ਉੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਉਹ ਪਾਪੀ ਕਹਦਾ ਸੀ ਹੋਇਆ ਤਾਂ ਹੁਕਮ ਹੈ ਜੋ ਤੇ ਹੋਇਆ ਇਹ ਤਾਂ ਮੰਨ ਲੈ ਪੁੰਨ ਪਾਪ ਅਸੀਂ ਮੰਨਦੇ ਹੀ ਪੁੰਨ ਪਾਪ ਹੋਇਆ ਹੀ ਨਹੀਂ ਕੋਈ ਨਾ ਪਾਪ ਨਾ ਪੁੰਨ ਕਰ ਕਰ ਕਰਨਾ ਲਿਖਣਾ ਜਾਓ ਆਪੇ ਵੀ ਆਪੇ ਹੀ ਖਾਓ ਕਰ ਕਰ ਕਰਨਾ ਲਿਖਣਾ ਜਾਓ ਆਪੇ ਵੀ ਆਪੇ ਹੀ ਖਾਓ लिख ले जाओ हाँ उन्हें पापी आखण ना है जो नहीं मानते ना उन्हें पापी इस गल साड़ी कि नाम ना धोते जाते हैं ਤਾਂ ਉਹ ਪੁੰਨ ਪਾਪ ਕਰਕੇ ਲੇਖਾ ਲੈ ਜਾਂਦੇ ਨੇ ਲਿਖੀ ਜਾਂਦੇ ਨੇ ਲੇਖੇ ਦਾ ਛੁਟਕਾਰਾ ਨਹੀਂ ਹੈ ਉਹੜਾ ਮੰਨਦੇ ਨੇ ਨਾ ਪੁੰਨ ਪਾਪ ਅਸਲ ਦੇ ਵਿੱਚ ਹੁੰਦਾ ਨਹੀਂ ਪੁੰਨ ਪਾਪ ਉਹਨਾਂ ਦੇ ਵੀ ਉਹਨਾਂ ਦਾ ਮੰਨਣਾ ਹੀ ਲੇਖਾ ਜਿਹੜਾ ਉਹ ਮੰਨਣਾ ਹੀ ਅਗਿਆਨਤਾ ਮੰਨਣਾ ਅਗਿਆਨਤਾ ਅਗਿਆਨਤਾ ਵੱਜ ਜਾਂਦੀ ਉਹਨਾਂ ਦੇ ਅੰਦਰ ਅਗਿਆਨਤਾ ਨਾਲ ਮਨ ਬੁੱਧੀ ਕਾਲੀ ਹੋ ਜਾਂਦੀ ਹੈ ਕੁਝ ਨਹੀਂ ਹੈਗਾ ਹੋਰ ਉਹ ਮੰਨਦੇ ਨੇ ਨਾ ਪੁੰਨ ਪਾਪ ਹੈ ਨਹੀਂ ਜਬ ਲਗ ਜਾਣੇ ਮੈਂ ਕੁਝ ਕਰਤਾ ਤਬ ਲਗ ਗਰਭ ਜੋਨ ਮੇ ਫਿਰ ਇਹ ਭਰਮ ਉਹਨਾਂ ਦਾ ਦੂਰ ਕਰਨ ਵਾਸਤੇ ਅਗਲਾ ਜਨਮ ਕੀਤਾ ਉਹਨਾਂ ਨੇ ਨਹੀਂ ਪੁੰਨ ਪਾਪ ਪਰ ਲੇਖਾ ਲੇਖੇ ਦਾ ਲੈ ਕੇ ਨਾਲ ਜਿਹਨੇ ਲੇਖਾ ਲਿਖਦਾ ਡੈਰੀ ਤਾਂ ਖਾਲੀ ਕਰ ਲਈ ਉਹਨੇ ਆਪਣੀ ਸਾਫ ਡੈਰੀ ਤਾਂ ਨਾ ਰਹੀ ਡੈਰੀ ਤਾਂ ਉਹਨੇ ਗਾੜ ਲਈ ਵਿੱਚ ਹਿਰਦੇ ਵਿੱਚ ਲਿਖਿਆ ਗਿਆ ਜਾਂਦਾ ਹਿਰਦੇ ਵਿੱਚ ਤਾਂ ਲੇਖਾ ਲਿਖਿਆ ਗਿਆ ਕਾਲਾ ਤਾਂ ਹੋ ਗਿਆ ਇਹ ਧੋ ਕੇ ਹੀ ਜਾਣਾ ਪੈਣਾ ਤੂੰ ਅਜਾ ਨੂੰ ਤਾਂ ਵਾਸਤੇ ਹੈ ਵੀ ਇਹ ਤਾਂ ਗਲਤ ਕਿਉਂ ਲਿਖ ਕੇ ਲੈਣਾ ਤੂੰ ਧੋ ਕੇ ਆ ਧੋਣ ਆਇਆ ਸੀ ਫੇਰ ਲਿਖਣ ਲੱਗ ਗਿਆ ਆਪੇ ਬੀਜ ਆਪੇ ਹੀ ਖਾਓ ਆਪੇ ਬੀਜ ਆਪੇ ਖਾਓ ਆਪਣਾ ਬੀਜ ਆਪ ਖਾਣਾ ਪੈਂਦਾ ਉਹ ਕਿਵੇਂ ਇੱਥੇ ਨਹੀਂ ਸੰਸਾਰ ਦੇ ਵਿੱਚ ਸੰਸਾਰ ਦਾ ਬੀਜ ਦਾ ਕੋਈ ਖਾਂਦਾ ਕੋਈ ਹੈ ਜਿਹਨਾਂ ਦੇ ਜੀਰੀ ਲਵਾਈ ਅਸੀਂ ਉਹ ਖਾਣਗੇ ਪੈਸੇ ਦੇ ਤੇ ਉਹਨਾਂ ਚਲੇ ਜਾਓ ਭਾਈ ਅਰੇ ਜਾਨਵਰ ਖਾਂਦੇ ਨੂੰ ਬੀਜਦੇ ਨੇ ਕੀੜਿਆਂ ਦੇ ਹਲ ਚੱਲਦੇ ਨੇ ਜਾਂ ਖਾਦ ਦੀ ਸਬਸਿਡੀ ਦਿੰਦੇ ਨੇ ਕੋ ਵਿੱਚੋਂ ਇਹ ਨਹੀਂ ਗੱਲ ਬੀਜ ਦਾ ਮਤਲਬ ਹਿਰਦੇ ਵਿੱਚ ਕਿਕਰਾਂ ਬੀਜੀਆਂ ਨੇ ਕੀ ਬੀਜ ਅੰਦਰ ਬੀਜਦੇ ਸੀ ਨਾਮ ਬੀਜਿਆ ਵੀ ਜਿਆ ਆ ਪਾਪੀ ਉਹਨਾਂ ਨੇ ਪੁੰਨ ਬਾ ਬੀਜ ਲਿਆ ਆਪਣੇ ਹਿਰਦੇ 'ਚ ਕਿਸੇ ਨੇ ਨਾਮ ਬੀਜ ਲਿਆ ਆਪਣੇ ਹਿਰਦੇ 'ਚ ਅੰਦਰ ਹੈ ਬਾਹਰ ਬੀਜਣ ਦੀ ਗੱਲ ਨਹੀਂ ਹੈ ਜੇ ਤਾਂ ਕੀਤਾ ਤੇ ਤਾਂ ਨੌ ਮੂਰੇ ਟਪੜ ਫੜ ਕੇ ਆਏ ਇੱਥੇ ਬਾਹਰ ਬੀਜਣ ਦੀ ਆਪ ਕਿਵੇਂ ਗੱਲ ਲਾਂਗੇ ਮਨ ਦੀ ਖੁਰਾਕ ਹੀ ਨਹੀਂ ਹੈ ਜੋ ਬਾਹਰ ਬੀਜਿਆ ਸੀ ਆਤਮਾ ਦੀ ਖੁਰਾਕ ਹੈ ਹੀ ਨਹੀਂ ਆਤਮਾ ਦੀ ਖੁਰਾਕ ਵਾਸਤੇ ਖਾਣ ਵਾਸਤੇ ਕੀ ਬੀਜਿਆ ਸੀ ਤੇ ਹਿਰਦੇ ਵਿੱਚ ਬੀਜਿਆ ਸੀ ਸੱਚ ਬੀਜਿਆ ਕਿ ਝੂਠ ਬੀਜਿਆ ਤਾਂ ਝੂਠ ਦੀ ਕਹਿੰਦੀ ਹੈ ਝੂਠ ਖਾ ਲੂਗਾ ਜੀ ਤੇ ਸੱਚ ਬੀਜੇ ਸੱਚ ਖਾ ਉਹਨਾਂ ਵੀ ਉਹਨਾਂ ਦਾ ਜੇ ਬੀਜਦੇ ਸਭ ਧਰਮ ਲਾਏ ਕੇ ਜਾਣ ਜੇ ਤਾਂ ਪੁਨਦਾਨ ਬੀਜ ਲਿਆ ਤਾਂ ਅਗਲਾ ਜਨਮ ਹੋਊਗਾ ਧਰਮ ਲਾਏ ਕੇ ਜਾਣ ਜੇ ਨਾਮ ਬੀਜ ਲਿਆ ਸੰਤੋਖ ਦਾ ਸਵਾਗਤ ਦੇ ਤਾਂ ਤੇ ਦੀ ਨਾਮ ਵੀ ਸੰਤਾ ਉਸਵਾਗਾ ਰੱਖ ਗਰੀਬੀ ਵੇਸ ਫੇ ਜਮਣ ਬਣਨੋਂ ਦਾ ਕਟਿਆ ਗਿਆ ਦੋ ਹੀ ਗੱਲਾਂ ਨੇ ਨਾਨਕ ਹੁਕਮੀ ਆਵੋ ਜਾਓ ਨਾਨਕ ਕਹਿੰਦੇ ਜਿਹੜਾ ਇਹ ਹੁਕਮ ਹੈ ਨਾ ਹੋਣਾ ਜਾਣਾ ਹੁਕਮ ਨਾ ਹੁਕਮ ਦੇ ਵਿੱਚ ਜੰਮਣ ਮਰਨਾ ਤੇ ਜੰਮਣ ਮਰਨਾ ਹੁਕਮ ਦੇ ਵਿੱਚ ਹੈ ਪੁੰਨ ਪਾਪ ਕਿਵੇਂ ਕਰ ਸਕਦਾ ਨਾ ਤੂੰ ਆਪਣੀ ਮਰਜ਼ੀ ਨਾਲ ਆਇਆ ਨਾ ਆਪਣੀ ਮਰਜ਼ੀ ਨਾਲ ਲੈ ਜਾਣਾ ਨਾ ਆਪਣੀ ਮਰਜ਼ੀ ਨਾਲ ਅਸੀਂ ਕੋਈ ਕੰਮ ਕਰ ਸਕਦੇ ਹਾਂ ਮਾਇਆ ਦੇ ਵਿੱਚ ਹਾਂ ਅਸੀਂ ਕੀ ਕਰਨਾ ਹੈ ਕੁਝ ਕਰਨਾ ਹੈ ਲਾਹ ਲੈਣ ਉਹ ਅਸੀਂ ਲਾਹ ਲੈ ਸਕਦੇ ਹਾਂ ਜੇ ਲੈਣਾ ਚਾਹੀਏ ਜੇ ਨਹੀਂ ਲਾਂਗੇ ਤਾਂ ਸਾਡੀ ਮਰਜ਼ੀ ਹੈ ਕਿਸ ਦੇ ਵਿੱਚ ਮਰਜ਼ੀ ਹੈ ਗੁਰਬਾਣੀ ਨੇ ਦੱਸਿਆ ਜੋ ਗੁਰਬਾਣੀ ਨੇ ਦੱਸਿਆ ਉਹਦੇ ਉੱਤੇ ਚੱਲ ਕੇ ਮੰਨ ਕੇ ਅਸੀਂ ਲਾਹ ਲੈ ਲਾਂਗੇ ਹੁਕਮ ਦਾ ਵਿਰੋਧ ਕਰਕੇ ਨੁਕਸਾਨ ਕਰਾਂਗੇ ਹੁਕਮ ਦੇ ਵਿੱਚ ਚੱਲ ਕੇ ਲਾਹ ਲੈ ਲਾਂਗੇ ਜੋ ਪਾਣਾ ਹੈ ਕੁਦਰਤ ਕਰ ਰਹੀ ਹੈ ਜੇ ਮਿੱਠਾ ਲੱਗਦਾ ਲਾਹ ਜੇ ਨਹੀਂ ਮਿੱਠਾ ਲੱਗਦਾ ਉੱਤੇ ਪਾਉਣਾ ਥੋੜਾ ਲੱਗਦਾ ਨੁਕਸਾਨ ਮੋਟੇ ਦਰ ਤੇ ਗੱਲ ਜੋ ਜੋ ਬਾਣੇ ਨੂੰ ਸਮਝ ਕੇ ਬਰੀਕੀ ਜਾਈ ਜਾਵਾਂਗੇ ਬਰੀਕੀ ਜਾਵਾਂ ਜਾਈ ਜਾਵਾਂਗੇ ਹੁਕਮ ਨੂੰ ਪੂਰਾ ਬੁੱਝ ਹੁਕਮ ਬੂਝ ਪਰਮ ਪਰ ਪਾਈ ਗੱਲ ਤਾਂ ਹੁਕਮ ਨੂੰ ਬੁੱਝਣ ਦੀ ਹੈ ਧਿਆਨ ਹੁਕਮ ਨੂੰ ਬੁੱਝਣ ਦੇ ਹੁਕਮ ਨੂੰ ਤੇ ਧਿਆਨ ਰੱਖਣਾ ਮਨ ਕਿਉਂ ਨਹੀਂ ਮੰਨਦਾ ਹੁਕਮ ਕਿਉਂ ਨਹੀਂ ਚੰਗਾ ਲੱਗਦਾ ਹੁਕਮ ਨੂੰ ਮੰਨਣ ਦੀ ਗੱਲ ਹੈ ਹੁਕਮ ਧਿਆਨ ਰੱਖਣ ਦੀ ਲੋੜ ਫਿਰ ਆਪਣੇ ਮਨ ਦੇ ਵੀ ਧਿਆਨ ਰੱਖਣ ਦੀ ਲੋੜ ਹੈ ਕਿਉਂ ਨਹੀਂ ਮੰਨਦਾ ਹੈ ਕਿਉਂ ਇਹਨੂੰ ਬੁਰਾ ਲੱਗਦਾ ਕੋ ਹੁਕਮ ਹੀ ਆਉਣਾ ਜਾਣਾ ਜੰਮਣ ਵਰਨਾ ਹੁਕਮ ਦੇ ਵਿੱਚ